ਪਰ ਕਰੀਬਨ ਮੈਂ ਇਹਨਾਂ ਦੇ ਹਾਣ ਦਾ ਹੀ ਆ ਤਾਂ ਉਹ ਪਰ ਅਸੀਂ ਚੇਤਨ ਜ਼ਰੂਰ ਹੋ ਸਕਦੇ ਹਾਂ ਅਸੀਂ ਇਹ ਸੋਚੀਏ ਆਪਣੇ ਆਪਣੀ ਜਗ੍ਹਾ ਕਿ ਸਾਨੂੰ ਨੀਂਦ ਆਈ ਹੈ ਜਿਹੜਾ ਇੱਕ ਘੰਟਾ ਅਸੀਂ ਨਾਮ ਅਸੀਂ ਜਾਣੇ ਕੰਮ ਤੇ ਕੰਮ ਤੇ ਇੱਕ ਕਹਿੰਦਾ ਜੀ ਵੀ ਮੈਂ ਖੜਾ ਖੜਾ ਹੋ ਕੇ ਕੰਮ ਨਹੀਂ ਜੀ ਕਰ ਸਕਦਾ ਤੇ ਜੇ ਕੰਮ ਵਾਲੇ ਨੂੰ ਕਹੀਏ ਭਾਈ ਜੀ ਮੈਂ ਬੈਠ ਕੇ ਨਾ ਕਿ ਮੇਖਾਂ ਠੋਕੀ ਜਾਣਾ ਤੇ ਉਹ ਤੁਹਾਨੂੰ ਕੰਮ ਤੇ ਨਹੀਂ ਰੱਖੇਗਾ ਕਹੇ ਵੀ ਤੂੰ ਕੀ ਪ੍ਰੋਗਰੈਸ ਕੀ ਕਰਨੀ ਹੈ ਇਸੇ ਤਰ੍ਹਾਂ ਹੀ ਅਸੀਂ ਉਥੇ ਡਿਊਟੀ ਦੇ ਆਉਨੇ ਆ ਇਹ ਇੱਕ ਪਹਿਲਾ ਅਲਫ ਹੈ ਕਿ ਤੁਸੀਂ ਚੈਤਨ ਅਵਸਥਾ ਇੱਕ ਜਾਗਤ ਹੈ ਇੱਕ ਸਖੋਫਤ ਹੈ ਤੇ ਇੱਕ ਨਿੰਦਰਾ ਵਾਲੀ ਅਵਸਥਾ ਹੈ ਇਹ ਤਿੰਨੇ ਅਵਸਥਾ ਹਨ ਤੇ ਮੁਦਰਾ ਕਹਿੰਦੇ ਹਨ ਇੱਕ ਹਾਸੇ ਦੀ ਮੁਦਰਾ ਤੁਸੀਂ ਹੱਸ ਕੇ ਗੱਲ ਕਰਦੇ ਹੋ ਕਹਿਣਾ ਬਈ ਬੜਾ ਬੰਦਾ ਦਿਲ ਖੁਸ਼ ਹੈ ਤੁਸੀਂ ਮੱਥੇ ਤੇ ਤੀੜੀ ਪਾ ਕੇ ਕਿਸੇ ਨਾਲ ਗੱਲ ਕਰਦੇ ਹੋ ਕਹਿੰਦੇ ਯਾਰ ਛਾਡੋ ਨਾ ਕੀ ਉਹ ਤਾਂ ਮੱਥੇ ਲਾ ਕੇ ਹੀ ਨਾ ਕੀ ਆਦਮੀ ਦਾ ਮੂਡ ਹੀ ਹੋਰ ਹੋ ਮੂਡ ਮਨ ਨੂੰ ਕਹਿੰਦੇ ਮੂਡ ਜਿਹੜਾ ਨਾ ਇਹਨਾਂ ਨੂੰ ਅੰਗਰੇਜ਼ਾਂ ਨੂੰ ਮਨ ਦਾ ਨਹੀਂ ਪਤਾ ਉਹ ਮੂਡ ਹੀ ਪਤਾ ਹੈ ਭਈ ਉਹ ਮੂਡ ਹੀ ਮਨ ਦਾ ਹੀ ਉਹ ਰੂਪਾਂਤਰ ਹੈ ਮਨ ਮੂਡ ਉਹ ਜੀ ਚਲੋ ਗੁਰਦੁਆਰੇ ਚਲੀ ਉਹ ਜੀ ਮੂਡ ਨਹੀਂ ਕਿਉਂਕਿ ਕੰਮ ਤੋਂ ਥੱਕਿਓ ਆਏ ਆ ਭਈ ਹੁਣ ਆਰਾਮ ਕਰੀਏ ਜਿਹੜੀ ਕਟੌਤੀ ਕਰਨੀ ਹੈ ਉਹ ਅਸੀਂ ਆਪਣੇ ਇਹ ਗੁਰਮਤ ਦੇ ਕੰਮਾਂ ਚੋਂ ਕਟੌਤੀ ਕਰਨੀ ਹੈ ਕੰਮ ਦੀ ਡਿਊਟੀ ਚੋਂ ਕਟੌਤੀ ਨਹੀਂ ਕਰਨੀ ਤੋਂ ਮੈਂ ਅਰਜ਼ ਕਰਦਾ ਸੀ ਕਿ ਸਤਿਗੁਰਾਂ ਨੇ ਗੁਰਬਾਣੀ 'ਚ ਲਿਖਿਆ ਕੀ ਕਹਿੰਦੇ ਹਨ ਕਹਿੰਦੇ ਆਇਓ ਸੁਣ ਪੜਨ ਕੋ ਬਾਣੀ ਆਇਓ ਸੁਣ ਪੜਨ ਕੋ ਬਾਣੀ ਤੇ ਕੀਤਾ ਕੀ ਕਹਿੰਦੇ ਨਾਮ ਵਿਸਾਰ ਲਗੇ ਅਨ ਲਾਲਚ ਨਾਮ ਨੂੰ ਵਿਸਾਰ ਦਿੱਤਾ ਅਨ ਲਾਲਚ ਜਿਹੜਾ ਗਲਤ ਲਾਲਚ ਸੀ ਨਾਮ ਵਿਸਾਰ ਲਗੇ ਅਨ ਲਾਲਚ ਤੇ ਬਿਰਥਾ ਔਦਸਰਾਨੀ ਬਸ ਗੱਲ ਖਤਮ ਹੋ ਜੇ ਇਹੋ ਹੀ ਨਾਮ ਨੂੰ ਵਿਸਾਰ ਕੇ ਨਾਮ ਵਿਸਾਰਿਓ ਹੈ ਅਗਿਆਨ ਸੇਜ ਸੋਹਣੀ ਮਹਾ ਸੁੰਦਰੀ ਪੇਖ ਪੇਖ ਸਚਮਾਨ ਇਹਨਾਂ ਚੀਜ਼ਾਂ ਨੂੰ ਸੱਚੇ ਮੰਨ ਲਿਆ ਫਿਰ ਸੁਖਮਨੀ ਸਾਹਿਬ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਵਾਰੀ ਅਖਬਾਰ 'ਚ ਵੀ ਉਹਨਾਂ ਦੇ ਭਾਸ਼ਣ 'ਚ ਆਇਆ ਸੀ ਛਪਿਆ ਕਿ ਇੱਕ ਅਸ਼ਟਪਦੀ ਪੜਿਆ ਕਰੋ ਇਹ ਛੋਟ ਹੈ 24 ਅਸ਼ਟਪਦੀਆਂ ਹਨ ਕੰਠ ਵੀ ਕਈਆਂ ਨੇ ਕੀਤੀ ਹੈ ਭਾਗਾਂ ਵਾਲਿਆਂ ਨੇ ਉਹ ਕਹਿੰਦੇ ਜੋ ਛੱਡਣਾ ਸੋ ਅਸਰ ਕਰਮਾਂ ਨੇ ਜੋ ਹੋਵਨ ਸੋ ਦੂਰ ਪਰਾਂ ਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੈ ਤੋਏ ਤੇ ਗਰਦਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤ ਬਿਕਰਾਲ ਤੇ ਨਾਨਕ ਕਾ ਲਿਓ ਪ੍ਰਭ ਦਾ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰੋ ਕਲਯੁਗ ਦੇ ਵਿੱਚ ਤੇਰੇ ਭੇਖ ਧਾਰੀ ਹਾਂ ਤੇਰਾ ਭੇਖ ਧਾਰਿਆ ਹੈ ਕਹਾਉਨੇ ਤੇਰੇ ਹਾਂ ਆਹਰ ਸਭ ਕਰਦਾ ਫਿਰੇ ਗੁਰਬਾਣੀ ਕਹੇਗੀ ਨਾ ਜੇ ਗੁਰਬਾਣੀ ਦਾ ਪਾਠ ਅਸੀਂ ਆਪ ਕਰੀਏ ਕਰਾਉਣ ਦਾ ਵੀ ਠੀਕ ਆ ਕਰਾਉਂਦੇ ਹਨ ਪਰ ਜੋ ਆਪ ਕਰਾਉਣ ਦਾ ਬਿਨ ਖਾਏ ਉਤਰੇ ਨਹੀਂ ਭੂਖ ਭੋਜਨ ਬਣੇ 36 ਪ੍ਰਕਾਰ ਦੇ ਵਿੱਚੋਂ ਆਪ ਬੁਰਕੀ ਨਹੀਂ ਖਾਦੀ ਕੀ ਸਵਾਦ ਆਵੇਗਾ ਕਹਿੰਦੇ ਹਨ ਆਹੁਰ ਸਭ ਕਰਦਾ ਫਿਰੇ ਆਹੁਰ ਇੱਕ ਨਾ ਹੋਏ ਕਿਹੜਾ ਕਹਿੰਦੇ ਜਿਤ ਆਹਰ ਜਗ ਉਦਰੇ ਬਿਰਲਾ ਬੂਝੇ ਕੋਈ ਜਿਸ ਆਹਰ ਦੇ ਨਾਲ ਜਗਤ ਦਾ ਉਧਾਰ ਹੋਣਾ ਸੀ ਉਹ ਕੋਈ ਬਿਰਲਾ ਹੀ ਉਸ ਨੂੰ ਬੂਝਦਾ ਉਹ ਬਿਰਲਾ ਹੀ ਕੋਈ ਉਸ ਨੂੰ ਨਾ ਕੀ ਵਿਚਾਰਦਾ ਵੀ ਮੈਨੂੰ ਇਹ ਜਿਸ ਵਖਰ ਕੋ ਲੈਣ ਤੂੰ ਆਇਆ ਉਹ RAM ਨਾਮ ਸੰਤਨ ਘਰ ਪਾਇਆ ਤਜ ਅਵਮਾਨ ਲੈ ਮਨ ਮੋਲ ਤੇ RAM ਨਾਮ ਹਿਰਦੇ ਮੈਂ ਤੋਲ ਫੇਕੀ ਕਰ ਕਹਿੰਦੇ ਲਾਦ ਖੇਪ ਸੰਤਾਂ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਫੇਕੀ ਹੋਏਗਾ ਫੇ ਕਹਾਂਗੇ ਧੰਨ ਧੰਨ ਕਹੇ ਸਭ ਕੋਈ ਸਾਰੇ ਸਤਕਾਰ ਕਰਨਗੇ ਮੁਖ ਉਜਲ ਹਰ ਦਰਗਹਿ ਸੋਏ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਕੈ ਸਦ ਬਲਿਹਾਰ ਹੈ ਇਸ ਕਰਕੇ ਇਹ ਸਤਗੁਰਾਂ ਦੇ ਬਚਨ ਸੁਣਨੇ ਕੱਲ ਸੰਤ ਕਿਰਪਾਲ ਸਿੰਘ ਹੁਣੀ ਮੈਨੂੰ ਲੈ ਗਏ ਸਨ ਕੁਝ ਬਾਣੀ ਰਿਕਾਰਡ ਕਰਨ ਦੀ ਇਹ ਸਾਡੇ ਇੱਕ ਤਰਲੇ ਹਨ ਕਿ ਜੇ ਸਾਨੂੰ ਟਾਈਮ ਨਹੀਂ ਤੇ ਅਸੀਂ ਉਹ ਗੁਰਬਾਣੀ ਦੀਆਂ ਟੇਪਾਂ ਜਾਂ ਸੀੜੀਆਂ ਬਣੀ ਹੋਈਆਂ ਜੋ ਕੁਛ ਆ ਸਾਡੇ ਕੰਨ 'ਚ ਕਮ ਸੇ ਕਮ ਪਵੇ ਅਸਾਨੂੰ ਸਾਨੂੰ ਕੁਛ ਉਹਦਾ ਅਮਲ ਆਵੇ ਉਹਦਾ ਕੁਛ ਸ਼ੌਕ ਲੱਗੇ ਪਰ ਕਿਸ ਕਰਕੇ ਨਹੀਂ ਲੱਗਦਾ ਉਹ ਜਿਹੜਾ ਸਾਡੀ ਮਨਮਤ ਹੈ ਉਹ ਤੇ ਮਣਾ ਮੂੰਹ ਸਾਰਾ ਦਿਨ ਇਹ ਮਨ ਨੂੰ ਮੈਲ ਲੱਗਦੀ ਹੈ ਤੇ ਮਾਣਨ ਦਾ ਇੱਥੇ ਤਾਂ ਭਲਾ ਹੁਣ ਕਿਰਪਾ ਉਹ ਨਾ ਕਿ ਗੈਸਾਂ ਦੇ ਉੱਤੇ ਸਭ ਕੁਝ ਬਣਦਾ ਸਟੀਲ ਦੇ ਭਾਂਡੇ ਕਿ ਪਤਾ ਹੀ ਨਹੀਂ ਪਰ ਜਿਹੜੀਆਂ ਮਾਈਆਂ ਬੀਬੀਆਂ ਦੇਸੋਂ ਆਈਆਂ ਉਹਨਾਂ ਨੂੰ ਪਤਾ ਹੈ ਕਿ ਪਤੀਲੇ ਜਿਹੜੇ ਹੁੰਦੇ ਸੀ ਉਹਦਾ ਹੇਠਲਾ ਪਾਸਾ ਪਤੀਲੇ ਦਾ ਕਰੀਬਨ ਹੀ ਉਹ ਕਾਲਾ ਹੁੰਦਾ ਸੀ ਤੇ ਉਹ ਉਦਾਂ ਹੀ ਉਹਨੂੰ ਨਾ ਕਿ ਮਾਈਆਂ ਬੀਬੀਆਂ ਉਤੋਂ ਉਹਨੂੰ ਚਮਕਾ ਚਮਕੂ ਕੇ ਸਾਫ਼ ਕਰਕੇ ਉਦਾਂ ਹੀ ਰੱਖ ਦੇਣਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆ ਉਹਦੇ ਤੇ ਕਾਲਕ ਰੋਜ਼ ਜੰਮੀ ਜਾਂਦੀ ਉਹ ਪਤੀਲਾ ਕਮ ਸੇ ਕਮ 3 ਜਾਂ 4 ਘੰਟੇ ਰੋਜ਼ ਹੀ ਚੁੱਲ੍ਹੇ ਤੇ ਚੜਦਾ ਤੇ ਆਗੋ ਦੇ ਥੱਲੇ ਲੱਕੜਾਂ ਦੀ ਜਾਂ ਪਾਥੀਆਂ ਦੀ ਬਲਦੀ ਸੀ ਨੂੰ ਮੈਲ ਲੱਗਦੀ ਜਾਂਦੀ ਸੀ ਤੇ ਜੇ ਉਹ ਤੇ ਮਾੜਾ ਜਿਹਾ ਹੀ ਹੱਥ ਫੇਰੋ ਤਾਂ ਉਹ ਉਹ ਫੇਰ ਜਿਹੜੀਆਂ ਸਿਆਣੀਆਂ ਮਾਈਆਂ ਸੀ ਮੈਂ ਉੱਥੇ ਵੀ ਦੇਖੀਆਂ ਉਹਨਾਂ ਨੇ ਮਾਂਜਣਾ ਭਾਂਡੇ ਨੂੰ ਪਤੀਲੇ ਨੂੰ ਤੋਂ ਨਾਲ ਥੱਲੇ ਮਾੜਾ ਜਿਹਾ ਉਹਨਾਂ ਨੇ ਮਿੱਟੀ ਦਾ ਮਾੜਾ ਜਿਹਾ ਹੱਥ ਗਿੱਲਾ ਕਰਕੇ ਤੋਂ ਲਾ ਦੇਣਾ ਜਦੋਂ ਉਹਨਾਂ ਨੇ ਫੇਰ ਉਹਨੂੰ ਮਾਂਜਣਾ ਫੇਰ ਉਹ ਝੜ ਜਾਣੀ ਸਾਫ਼ ਦਾ ਸਾਫ਼ ਹੀ ਰਹਿਣਾ ਇਸ ਤਰ੍ਹਾਂ ਸਾਡੇ ਮਨ ਨੂੰ ਮੈਲ ਲੱਗਦੀ ਹੈ ਮੈਲ ਤੇ ਮਨਮਤ ਨਾਲ ਅਠੇ ਪਹਿਰ ਲੱਗਦੀ ਹੈ ਤੇ ਧੋਣ ਵਾਸਤੇ ਸਾਫ਼ ਕਰਨ ਵਾਸਤੇ ਮੈਂ ਤੁਹਾਡੇ ਚਰਨਾਂ ਦੀ ਖਾਕ ਹਾਂ ਤੁਹਾਡੇ ਸਾਧ ਸੰਗਤ ਦੇ ਦਰ ਦਾ ਕੂਕਰ ਹਾਂ ਸਤਿਗੁਰੂ ਜਗਜੀਤ ਸਿੰਘ ਦਾ ਚੌਕੀਦਾਰ ਹਾਂ ਅਸੀਂ ਇਸ ਵਪਾਰ ਨੂੰ ਵਧਾਈਏ ਥੋੜਾ ਜਿਹਾ ਆ ਸਾਡੇ ਬੱਚੇ ਉਹ ਹੌਲੀ ਹੌਲੀ ਜਿੱਦਾਂ ਅਸੀਂ ਘਟ ਗਏ ਆ ਬਹੁਤਿਆਂ ਨੇ ਤੁਹਾਡੇ ਚੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਵੀ ਕੀਤੇ ਹੋਏ ਹਨ ਤੋਂ ਉਸ ਵੇਲੇ ਦੇ ਸਿੱਖਾਂ ਦੇ ਦਰਸ਼ਨ ਵੀ ਕੀਤੇ ਹੋਏ ਹਨ ਤੋਂ ਇਹ ਬੱਚੇ ਜਿਹੜੇ ਆ ਇਹ ਨਿਰੇ ਮਾਇਆ ਦੇ ਕੀੜੇ ਬਣ ਕੇ ਰਹਿ ਜਾਣਗੇ ਮਕਾਨ ਇਹ ਨਾ ਪਾਉਣਗੇ ਮੈਂ ਅਖਬਾਰ ਵੀ ਪੜਦਾ ਰਹਿਣਾ ਉਹਦੇ 'ਚ ਕੀ ਝੋਰਾ ਝੁਰਦੇ ਜਿਹੜੇ ਲਿਖਾਰੀ ਆ ਸਿਆਣੇ ਉਹ ਕਹਿੰਦੇ ਜੀ ਵੀ ਦੇਸ਼ ਪਹਿਲਾਂ ਸੋਚਦੇ ਸੀ ਵੀ ਕਿਸ ਤਰ੍ਹਾਂ ਉੱਥੇ ਦਾ ਕੋਈ ਮਿਲ ਜਾਏ ਚਾਂਸ ਬਲੈਤ ਚਲੀਏ ਤੇ ਪੌਂਡ ਕਮਾਈਏ ਫੇਰ ਪਈ ਫੇ ਮਕਾਨ ਲੈ ਲਈਏ ਮਕਾਨ ਵੀ ਲੈ ਫੇ ਪਈ ਪਰਿਵਾਰ ਵੀ ਮੰਗਾ ਲਈਏ ਪਰਿਵਾਰ ਵੀ ਮਗਾ ਲਿਆ ਮਕਾਨ ਵੀ ਹੋ ਗਿਆ ਤੇ ਉਹ ਬੱਚੇ ਹੁਣ ਕਹਿੰਦਾ ਪਰਾਏ ਹੋ ਗਏ ਉਹਨਾਂ ਦੇ ਮੁਖਾਰਮਿੰਦ ਤੋਂ ਜੇ ਕਿਤੇ ਕੋਈ ਬਚਨ ਨਿਕਲਦਾ ਤੋ ਫੁੱਲਾਂ ਵਾਂਗੂ ਇਹ ਚੜਦਾ ਛਟਾ ਉਹ ਬੱਚਿਆਂ ਨੂੰ ਅਸੀਂ ਰੋਕ ਨਹੀਂ ਸਕਦੇ ਇਹ ਹੈ ਮੁਕਾਬਲਾ ਜਿੱਥੋਂ ਮੈਂ ਅਰਜ਼ ਕਰਨੀ ਸ਼ੁਰੂ ਕੀਤੀ ਹੈ ਕਲਯੁਗ ਦਾ ਤੇ ਸਤਯੁਗ ਦਾ ਇਹ ਮੁਕਾਬਲਾ ਹੈ ਅੱਜ ਮੈਂ ਉਹ ਬੀਬੀ ਬੇਅੰਤ ਕੌਰ ਦੀ ਉਹ ਪੁਸਤਕ ਨਮੋ ਨਾਥ ਪੂਰੇ ਪੜਦਾ ਕਿਉਂਕਿ ਮੈਨੂੰ ਇੱਕੋ ਹੀ ਨਾਂ ਕਿਹਾਗਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਜਾਂ ਤਾਂ ਮੈਂ ਪੁਸਤਕਾਂ ਪੜਦਾ ਰਹਿਣਾ ਤੇ ਜਾਂ ਮੈਂ ਮਾਲਾ ਫੇਰਦਾ ਰਹਿਣਾ ਤੇ ਜਾਂ ਫੇ ਕਦੇ ਤੁਸੀਂ ਮੇਰੇ ਤੋਂ ਸ਼ਬਦ ਸੁਣਨਾ ਹੋਵੇ ਤਾਂ ਮੈਂ ਸ਼ਬਦ ਸੁਣਾ ਦੇਣਾ ਅਰਜ਼ਾਂ ਵੀ ਮੈਂ ਕਰ ਦੇਣਾ ਮੈਂ ਕੋਈ ਕਥਾਵਾਚਕ ਨਹੀਂ ਕੋਈ ਮੈਂ ਵਿਦਵਾਨ ਨਹੀਂ ਕੱਲ ਉਹ ਸੂਬਾ ਜਗਤਾਰ ਸੋਹਣੀ ਗੱਲ ਕਰਨ ਮੈਂ ਕਿਹਾ ਤੁਹਾਨੂੰ ਤਾਂ ਸਾਗੁਰਾਂ ਨੇ ਸੂਬਗਿਰੀ ਦਿੱਤੀ ਭਈ ਮੈਨੂੰ ਤੇ ਸਾਗੁਰਾਂ ਨੇ ਜਥੇਦਾਰੀ ਤੋਂ ਵੀ ਬਚਾ ਕੇ ਰੱਖਿਆ ਮੈਂ ਕਿਹਾ ਤੁਹਾਨੂੰ ਸੁਣਾਉਣਾ ਭਈ ਜਲੰਧਰ ਸਾਗੁਰੂ ਜਗਜੀਤ ਸਿੰਘ ਜੀ ਆਏ ਤੇ ਉੱਥੇ ਉਹ ਜਥੇਦਾਰਾਂ ਦਾ ਆਪਸ ਵਿੱਚ ਹੀ ਟਾਈਮ ਤੋਂ ਝਗੜਾ ਪਿਆ ਆ ਉਹ ਭਈ ਕੋਈ ਕਹੇ ਮੈਨੂੰ ਥੋੜਾ ਦਿੱਤਾ ਕੋਈ ਮੈਨੂੰ ਮਗਰੋਂ ਦਿੱਤਾ ਇਸ ਤਰ੍ਹਾਂ ਦਿੱਤਾ ਸਾਗੁਰ ਕਹਿੰਦੇ ਸਾਰੇ ਖੜੇ ਹੋ ਉਹ 6-7 ਜਣੇ ਮੇਤੋਂ ਹੀ ਉਹ ਕੀਰਤਨ ਸਿੱਖਿਓ ਸੀਗੇ ਆ ਮੌਜੀ ਬਲਵੀਰ ਸਿੰਘ ਤੇ ਮਸ਼ਹੂਰ ਹੈ ਤੇ ਵੀ ਦੁਬਈ ਵੀ ਰਹਿੰਦਾ ਉਦਾਂ ਵੀ ਕੀਰਤਨ ਕਰਦਾ ਮੇਰਾ ਜਗੇਰ ਦਾ ਤੇ ਉਹ ਸੰਤ ਅਮਰ ਸੋਹਣੀ ਜਿਨ੍ਹਾਂ ਦਾ ਵਚਨ ਸਤਿਗੁਰੂ ਜੀ ਕਰਦੇ ਪਏ ਉਹਨਾਂ ਮਰਨ ਤੋਂ ਪਹਿਲੇ ਦੱਸ ਦਿੱਤਾ ਸੀਗਾ ਮੇਰੇ ਉਹ ਚੰਗੇ ਮਿੱਤਰ ਸੀਗੇ ਜਲੰਧਰ ਮੈਂ ਵੀ ਜਲੰਧਰ ਰਹਿੰਦਾ ਸੀ ਗੁਰਦੇਵ ਦਾ ਜਨਮ ਆਪਣੇ ਦਾ ਜਲੰਧਰ ਦਾ ਤੇ ਉਹ ਮੈਨੂੰ ਕਹਿੰਦਾ ਸੰਜੀ ਤੁਸੀਂ ਵੀ ਖੜੇ ਹੋ ਤੁਸੀਂ ਕਹਿੰਦਾ ਨਾ ਕਿ ਸਾਰੇ ਜਥੇਦਾਰਾਂ ਤੁਸੀਂ ਨਾ ਕਿਗਾ ਉਸਤਾਦ ਤੇ ਸਾਗੁਰਾਂ ਨੇ ਉਹ ਗੱਲ ਸੁਣ ਲਈ ਤੇ ਇਦਾਂ ਮੈਂ ਸਾਗੁਰਾਂ ਦੇ ਕੋਲ ਹੀ ਬੈਠਾ ਸੀ ਬਾਹੋਂ ਫੜ ਕਹਿੰਦੇ ਬੈਠੇ ਰਹਿ ਬੈਠਾ ਰਹਿਣ ਜੋ ਕਹਿੰਦੇ ਮੇਰੇ ਜੋਗਾ ਵੀ ਕੋਈ ਨਾ ਕਿਗਾ ਸਭ ਸੁਣਾਉਣ ਨੂੰ ਮੈਂ ਸਤਿਗੁਰੂ ਪਰ ਜਗਜੀਤ ਸਿੰਘ ਜੋਗਾ ਤੋਂ ਮੇਰਾ ਕਹਿਣ ਦਾ ਭਾਵ ਇਹ ਜਿਹੜੀਆਂ ਸਾਨੂੰ ਸਤਿਗੁਰ ਜੀ ਜ਼ਿੰਮੇਵਾਰੀਆਂ ਦਿੰਦੇ ਹਨ ਇਹ ਇੱਕ ਸਮਝੋ ਭਾਰ ਹੈ ਇਹਨਾਂ ਨੂੰ ਨਿਭਾਉਣਾ ਇਹਨਾਂ ਦੇ ਵਿੱਚ ਅੱਛਾ ਕੋਈ ਇੱਥੋਂ ਜਦੋਂ ਸਾਡੇ ਮੁਲਕ ਦੇ ਵਿੱਚ ਅੰਗਰੇਜ਼ ਰਾਜ ਕਰਦੇ ਸੀ ਇੱਥੋਂ ਗਵਰਨਰ ਜਾਂਦੇ ਸੀ ਵਾਇਸਰਾਏ ਜਾਂਦੇ ਸੀ ਉਹਨਾਂ ਦਾ ਫੇਰ ਹਿਸਟਰੀ ਵਿੱਚ ਨਾਮ ਆ ਜਾਂਦਾ ਸੀ ਭਈ ਜੀ ਫਲਾਣਾ ਵਾਇਸਰਾਏ ਗਿਆ ਉਹਦੇ ਟਾਈਮ ਆ ਵਿਦਰੋਹ ਹੋ ਗਿਆ ਭਈ ਜਾਨੀ ਰਾਜ ਨੂੰ ਇੰਨਾ ਨੁਕਸਾਨ ਹੋ ਗਿਆ ਫਲਾਣਾ ਗਿਆ ਉਸ ਨੇ ਬਈ ਬੜਾ ਸੋਹਣਾ ਇੰਤਜ਼ਾਮ ਕੀਤਾ ਪਬਲਿਕ ਵੀ ਸੁਖੀ ਤੇ ਗਵਰਨਮੈਂਟ ਨੂੰ ਵੀ ਬੜਾ ਫਾਇਦਾ ਹੋਇਆ ਇਸ ਤੇ ਇਹ ਜ਼ਿੰਮੇਵਾਰੀਆਂ ਹਨ ਸਤਗੁਰ ਬਖਸ਼ਿਸ਼ ਕਰੇ ਅਸੀਂ ਇਸ ਪਾਸੇ ਨੂੰ ਥੋੜਾ ਜਿਹਾ ਇਹ ਸਾਡੇ ਸਤਗੁਰਾਂ ਦੇ ਬਚਨ ਸੁਣਨੇ ਟੇਪਾਂ ਸੋ ਕੱਸ ਜਾਂਦੀਆਂ ਹਨ ਫੇਰ ਅਸੀਂ ਪੜ ਲੈਨੇ ਹਾਂ ਉਹ ਜਿਹੜਾ ਸੀ ਨਾ ਗੋਰਖ ਗੋਰਖ ਕਹਿੰਦੇ ਗੋਰਖ 12 ਸਾਲ ਸੁੱਤਾ ਨਹੀਂ ਸੀ ਸਾਡੇ ਨਾਮਧਾਰੀ ਪੰਥ 'ਚ ਵੀ ਬਾਬਾ ਜਵਾਰ ਸਿੰਘ ਜੀ ਮਿਰਜ਼ੇ ਵਾਲੀਏ ਉਹ 12 ਸਾਲ ਨਹੀਂ ਸਨ ਸੁੱਤੇ ਕਿਸੇ ਸਾਧਨ ਤੋਂ ਬਿਨਾ ਉਹਨੇ ਦੱਸਦੇ ਵੀ ਪਟੜਾ ਇੱਕ ਬਣਾਇਆ ਸੀ ਬਣਵਾਇਆ ਸੀ ਕਾਰੀਗਰਾਂ ਤੋਂ ਉਹਦੇ ਉੱਤੇ ਉਹਨੇ ਲੋਹੇ ਦੀ ਚਾਦਰ ਲਵਾਈ ਹੋਈ ਸੀਗੀ ਵੀ ਮਜ਼ਬੂਤ ਰਹੇ ਤਾਂ ਉਸ ਨਦੀ ਦੇ ਉੱਤੇ ਪਿੱਪਲ ਦਾ ਦਰਖਤ ਲਾਗੇ ਸੀ ਉਹਦਾ ਡਣ ਨਦੀ ਦੇ ਉੱਤੇ ਆ ਜਾਂਦਾ ਸੀ ਉਹਦੇ ਉੱਤੇ ਉਹਨੇ ਉਹਨੂੰ ਅੜਾ ਕੇ ਉੱਥੇ ਉਹਨੂੰ ਫਿੱਟ ਕੀਤਾ ਸੀ ਉੱਥੇ ਉਹਨੂੰ ਬੰਨਿਆ ਸੀਗਾ